Yeah, ਸਿੱਧੂ ਮੂਸੇ ਵਾਲਾ ਸਨੀ ਮੋਲਟਨ ਮਿਕਸਿੰਗ ਤੈਨੂੰ ਪਤਾ ਹੀ ਆ ਆਮ ਆਮ ਬ੍ਰਾਂਡ ਆਓ ਗੈਰਾਂ ਦੇ ਸਿਰਾਂ ਤੇ ਮਾਰੀਆਂ ਨਹੀਂ ਥਾਪੀਆਂ ਸੁੱਜੀਆਂ ਨੇ ਨੀਤਾਂ ਕੀਤੀਆਂ ਨਹੀਂ ਕਾਪੀਆਂ ਗੈਰਾਂ ਦੇ ਸਿਰਾਂ ਤੇ ਮਾਰੀਆਂ ਨਹੀਂ ਥਾਪੀਆਂ ਸੁੱਜੀਆਂ ਨੇ ਨੀਤਾਂ ਕੀਤੀਆਂ ਨਹੀਂ ਕਾਪੀਆਂ ਓ ਤੇਰੇ ਜਿਹੀਆਂ ਬਾਲੀਆਂ ਨੂੰ ਕਿੱਥੇ ਗੋਲਦੇ ਓਹੋ ਤੇਰੇ ਜਿਹੀਆਂ ਬਾਲੀਆਂ ਨੂੰ ਕਿੱਥੇ ਗੋਲਦੇ ਹੌਸਲੇ ਉਹ ਜਿੰਨਾ ਦੇ ਸ਼ਤੀਰ ਹੁੰਦੇ ਨੇ ਜਾਓ ਜੁਰਤਾ ਨਾ ਅੰਬਰਾਂ ਦੀ ਇੱਕ ਪਾਰ ਦਾ ਬੱਲਿਆ ਲਫਾਫੇ ਨਹੀਂ ਉਹ ਤੀਰ ਹੁੰਦੇ ਨੇ ਜਾਓ ਜੁਰਤਾ ਨਾ ਅੰਬਰਾਂ ਦੀ ਇੱਕ ਪਾਰ ਦੇ ਆਓ ਬੱਲਿਆ ਲਫਾਫੇ ਨਹੀਂ ਉਹ ਤੀਰ ਹੁੰਦੇ ਨੇ ਮਿਕਸਿੰਗ ਇਨ ਦਾ ਹਾਊਸ ਸੂਟੇ ਬੀਬੀ ਕਰਦੇ ਹੋ ਗੀਤਕਾਰੀਆਂ ਆਈ ਸਾਈਟ ਹੋਈ ਆ ਥੋਡੀ ਵੀ ਕਬੱਲਿਆ ਹੋ ਜੋੜ ਲਾ ਕੇ ਜਿੰਨੇ ਤੁਸੀਂ ਗਾਣੇ ਕੱਢੇ ਨੇ ਉਹਨੇ ਨੱਟੀ ਉੱਤੇ ਪਿਆ ਮੇਰੇ ਗਿਣ ਲਈ ਤੇ ਤੋਂ ਵੱਧ ਹੀ ਹੁਣਿਆ ਹੋ ਜੋੜ ਲਾ ਕੇ ਜਿੰਨੇ ਤੁਸੀਂ ਗਾਣੇ ਕੱਢੇ ਨੇ ਉਹਨੇ ਨੈਟ ਉੱਤੇ ਪਿਆ ਮੇਰੇ ਲੀਕ ਬੱਲਿਆ ਓ ਸ਼ੇਰਾ ਵਾਂਗੂ ਮਾਰੀ ਰਾਇਆ ਇੱਕੋ ਦਬਕਾ ਸ਼ੇਰਾ ਵਾਂਗੂ ਮਾਰੀ ਰਾਇਆ ਇੱਕੋ ਦਬਕਾ ਤੇ ਪੈਰਾਂ ਵਿੱਚ ਥੋੜੇ ਜਿਹੇ ਲੀਰ ਹੁੰਦੇ ਨੇ ਜੋ ਜੁਰਤਾ ਨਾ ਅੰਬਰਾਂ ਦੀ ਹਿੱਕ ਪਾਰ ਦੇ ਛੋਟੇ ਆ ਲਫਾਫੇ ਨਹੀਂ ਉਹ ਤੀਰ ਹੁੰਦੇ ਨੇ ਜੋ ਜੁਰਤਾ ਨਾ ਅੰਬਰਾਂ ਦੀ ਹਿੱਕ ਪਾਰ ਦੇ ਉਹ ਛੋਟੇ ਆ ਲਫਾਫੇ ਨਹੀਂ ਉਹ ਤੀਰ ਹੁੰਦੇ ਨੇ yeah Sunny Moulton, ਟ੍ਰੈਂਡ ਸੈੱਟ ਕਰਦਾ ਨੀ ਮੂਸੇਵਾਲਾ ਜਮਾ ਐਂਡ ਕਰਦਾ ਨੀ ਮੂਸੇਵਾਲਾ You ain't about that life, ਯਾਰਾਂ ਨੂੰ ਬੁਲਾ ਲਾ You, you, you, you ain't about that life, ਯਾਰਾਂ ਨੂੰ ਬੁਲਾ ਲਾ ਚੱਲ ਛੋਟੂ ਮੰਨ ਲਿਆ ਮੈਂ ਨਹੀਂ ਕਰਦਾ ਗੈਂਗ ਬੈਂਗ ਰੈਪ ਤੇ ਨਾ ਕੇ ਦੇਖ ਲਾ ਕਰ ਦਿੰਦੇ ਬੰਦਾ hang All, all, all I see is dubs like it's Wu-Tang My gun loves smoking, man, I'm taking it to Amsterdam Tupac the fan, I be riding on my enemies ਜ਼ਿਆਦਾ ਹੈਨਸੀ ਦੇ ਲਿਵਿੰਗ ਇਨ ਦਾ ਪਾਸਟ ਗੱਲ ਕਰੋ ਅੱਜ ਦੀ ਤੇਰੇ ਜੇ ਲਗੋੜ ਸਾਡੇ ਪਿੱਛੇ ਪਿੱਛੇ ਭੱਜਦੀ ਤੇਰੇ ਜੇ ਲਗੋੜ ਸਾਡੇ ਪਿੱਛੇ ਪਿੱਛੇ ਭੱਜਦੀ ਜੋ ਗੀਤਾਂ ਵਿੱਚ ਫਿਰਦੇ ਚਲਾਉਂਦੇ ਹਾਕੀਆਂ ਇੱਕੋ ਫੋਨ ਉੱਤੇ ਤੋਰੇ ਅੱਗੇ ਅੱਗੇ ਨੇ ਜਿਹੜੇ ਅਸਲੇ ਦੇ ਨਾਮਾਂ ਦੀ ਤੂੰ ਗੱਲ ਕਰਦਾ ਪੁੱਤ ਨੈਟ ਤੋਂ ਨਹੀਂ ਪੜੇ ਡੱਬਾ ਨਾਲ ਲੱਗੇ ਨੇ ਜਿਹੜੇ ਅਸਲੇ ਦੇ ਨਾਮਾਂ ਦੀ ਤੂੰ ਗੱਲ ਕਰਦਾ ਹੋ ਪੁੱਤ ਨੈਟ ਤੋਂ ਨਹੀਂ ਲੱਗੇ ਨੇ ਚਲਾਉਣ ਦਾ ਨਹੀਂ ਜਿਹੜਾ ਖਾਣ ਦਾ ਵੀ ਰੱਖਿਆ ਚਲਾਉਣ ਦਾ ਨਹੀਂ ਜਿਹੜਾ ਖਾਣ ਦਾ ਵੀ ਰੱਖਿਆ ਦਲੇਰ ਮਰਦਾਂ ਦੇ ਇਹੋ ਜੇ ਸਰੀਰ ਹੁੰਦੇ ਨੇ ਜੋ ਜੁਰਤਾ ਨਾ ਅੰਬਰਾਂ ਦੀ ਹਿੱਕ ਪਾਰ ਦੇ ਛੋਟੇ ਆ ਲਫਾਫੇ ਨਹੀਂ ਉਹ ਤੀਰ ਹੁੰਦੇ ਨੇ ਜੋ ਜੁਰਤਾ ਨਾ ਅੰਬਰਾਂ ਦੀ ਹਿੱਕ ਪਾਰ ਦੇ ਉਹ ਛੋਟੇ ਆ ਲਫਾਫੇ ਨਹੀਂ ਉਹ ਤੀਰ ਹੁੰਦੇ ਨੇ ਹੁਣ ਮੇਰਾ ਰੱਬ ਜਾਣਦਾ ਸਿੱਧਾ ਐ ਜਵਾਬ ਥੋਡੀ ਬੈਕ ਬਾਈਟ ਦਾ ਹੋ ਜ਼ੀਰੋ ਹੋਣ ਉੱਤੇ ਨਹੀਂਓ ਚੀਕਾਂ ਮਾਰਦਾ ਹੋ ਮਾਣ ਵੀ ਨਹੀਂ ਕੀਤਾ ਕਦੇ ਉੱਚੀ ਹਾਈਟ ਦਾ ਹੋ ਜ਼ੀਰੋ ਹੋਣ ਉੱਤੇ ਵੀ ਨਹੀਂ ਚੀਕਾਂ ਮਾਰਦਾ ਮਾਣ ਵੀ ਨਹੀਂ ਕੀਤਾ ਕਦੇ ਉੱਚੀ ਹਾਈਟ ਦਾ ਹੋ ਮੂਸੇ ਵਾਲਾ ਜੱਟ ਠੋਕ ਠੋਕ ਰੱਖੂਗਾ ਹੋ ਸਿੱਧੂ ਮੂਸੇ ਵਾਲਾ ਠੋਕ ਠੋਕ ਰੱਖੂਗਾ ਹੋ ਜੱਟ ਤਾਂ ਲਕੀਰ ਦੇ ਫਕੀਰ ਹੁੰਦੇ ਨੇ ਜੱਟ ਤਾਂ ਲਕੀਰ ਦੇ ਫਕੀਰ ਹੁੰਦੇ ਨੇ ਟੱਬਰਾਂ ਦੀ ਹਿੱਕ ਪਾਰਦੇ ਬੱਲਿਆ ਲਫਾਫੇ ਫੇਰੀਓ ਤੀਰ ਹੁੰਦੇ ਨੇ ਆ ਟੌਰਚਰ ਤਾਂ ਨਾ ਅੰਬਰਾਂ ਦੀ ਹਿੱਕ ਪਾਰਦੇ ਆ ਬੱਲੇ ਬੱਲਿਆ ਲਫਾਫੇ ਫੇਰੀਓ ਤੀਰ ਹੁੰਦੇ ਨੇ ਕੱਚੇ ਜੇ ਸ਼ਲਾਰੂ ਨੇ ਤੇ ਪੱਕਿਆਂ ਨਾਲ ਐ ਕਰਨੀਆਂ ਮਿੰਤਾਂ ਤੇ ਕਹਿੰਦੇ ਮੁੱਛ ਸਾਡੀ ਖੜੀ ਐ ਸਨੈਪਾਂ ਉੱਤੇ ਆਖਦੇ ਨੇ ਏਰੀਏ 'ਚ ਤੜੀ ਐ ਸਾਲਾ ਗੀਤ ਚੱਲੇ ਇੱਕ ਨਾ ਤੇ ਕਤੀੜ ਵਿੱਚ ਬੜੀ ਐ ਉਹ ਹੁਣ ਬੋਲਦੇ ਹੋ ਪਿੱਠਾਂ ਤੇ ਸਭ ਲੱਤਾਂ ਥਾਣੀ ਲੰਗੇ ਹੋ ਉਹ ਮਿਲ ਗਿਆ ਜਵਾਬ ਹੁਣ ਚੰਗੇ ਹੋ ਆਰ ਆਈ ਪੀ ਡੌਗਸ ਆਮ ਆਮ ਅ ਬ੍ਰਾਂਡ ਬੋਏ